ਹੁਣ ਪਵਨ ਮੁਕਤ ਆਸਣ ਕਰਨ ਜਾ ਰਹੇ ਹਾਂ ਪੇਟ ਗੈਸ ਤੋਂ ਮੁਕਤੀ ਪ੍ਰਾਪਤ ਕਰਨ ਲਈ ਕਬਜ਼ ਲਈ ਹਰਨੀਆਂ ਲਈ ਸਰਵਾਈਕਲ ਦੇ ਦਰਦ ਲਈ ਪਿਸ਼ਾਬ ਸੰਬੰਧੀ ਰੋਗਾਂ ਲਈ ਬਹੁਤ ਹੀ ਲਾਭਕਾਰੀ ਹੈ ਇਹ ਪਵਨ ਮੁਕਤ ਆਸਣ ਸੱਜੇ ਪੈਰ ਨੂੰ ਜ਼ਮੀਨ ਤੋਂ ਉਠਾਓ ਲੱਤ ਨੂੰ ਗੋਡੇ ਤੋਂ ਮੋੜੋ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਗੋਡੇ ਕੋਲੋਂ ਪਕੜੋ ਪਹਿਲੋ ਸਵਾਸ ਭਰ ਕੇ ਪੱਟ ਨਾਲ ਪੇਟ ਨੂੰ ਖੂਬ ਪ੍ਰੈਸ ਕਰੋ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਥੋੜੀ ਗੋਡੇ ਨਾਲ ਲਗਾਉਣ ਦਾ ਯਤਨ ਸਵਾਸ ਬਾਹਰ ਵਾਪਸ ਸਕੰਜਾ ਖੋਲ ਦਿਓ ਲੱਤ ਸਿੱਧੀ ਕਰ ਲਓ ਹੁਣ ਖੱਬੀ ਲੱਤ ਨੂੰ ਗੋਡੇ ਤੋਂ ਮੋੜੋ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਗੋਡੇ ਕੋਲੋਂ ਪਕੜੋ ਹੁਣ ਪਹਿਲੋਂ ਪੇਟ ਨੂੰ ਪ੍ਰੈਸ ਕਰੋ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸਿਰ ਉਠਾ ਕੇ ਠੋਡੀ ਗੋਡੇ ਨਾਲ ਲਗਾ ਦਿਓ ਵਾਪਸ ਲੱਤ ਸਿੱਧੀ ਕਰ ਲਓ ਹੁਣ ਸੱਜੀ ਲੱਤ ਨੂੰ ਗੋਡੇ ਤੋਂ ਮੋੜੋ ਦੋਵਾਂ ਹੱਥਾਂ ਦਾ ਸਕੰਜਾ ਬਣਾਓ ਗੋਡੇ ਕੋਲੋਂ ਪਕੜੋ ਸਵਾਸ ਨੂੰ ਪਰ ਕੇ ਪਹਿਲੋਂ ਪੱਟ ਨਾਲ ਪੇਟ ਨੂੰ ਖੂਬ ਪ੍ਰੈਸ ਕਰੋ ਸਵਾਸ ਨੂੰ ਬਾਹਰ ਕੱਢਦੇ ਹੋਏ ਸਿਰ ਉਠਾ ਕੇ ਠੋਡੀ ਗੋਡੇ ਨਾਲ ਲਗਾਉਣ ਦਾ ਯਤਨ ਵਾਪਸ ਹੌਲੀ ਹੌਲੀ ਵਾਪਸ ਹੁਣ ਖੱਬੀ ਲੱਤ ਨੂੰ ਇਕੱਠਿਆਂ ਕਰੋ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਗੋਡੇ ਕੋਲੋਂ ਪਕੜੋ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸਿਰ ਉਠਾ ਕੇ ਥੋੜੀ ਗੋਡੇ ਨਾਲ ਲਗਾ ਦਿਓ ਇਹ ਲੱਤ ਸਿੱਧੀ ਕਰ ਲਓ ਹੁਣ ਸੱਜੀ ਲੱਤ ਨੂੰ ਉਸੇ ਤਰ੍ਹਾਂ ਫਿਰ ਦੁਬਾਰਾ ਇਕੱਠਿਆਂ ਕਰੋ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਪਕੜੋ ਪਹਿਲੋਂ ਪੇਟ ਨੂੰ ਦਬਾਓ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸਿਰ ਉਠਾ ਕੇ ਠੋਡੀ ਲਗਾ ਦਿਓ ਵਾਪਸ ਨੱਥ ਸਿੱਧੀ ਕਰ ਲਓ ਹੁਣ ਦੂਸਰੀ ਲੱਤ ਉਠਾਓ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਗੋਡੇ ਕੋਲੋਂ ਪਕੜੋ ਪੇਟ ਨੂੰ ਪਹਿਲਾਂ ਪ੍ਰੈਸ ਕਰੋ ਹੁਣ ਸਵਾਸ ਨੂੰ ਬਾਹਰ ਕੱਢਦੇ ਜਾਓ ਸਿਰ ਉਠਾ ਕੇ ਠੋਡੀ ਲਗਾ ਦਿਓ ਵਾਪਸ ਲੱਤ ਦੀ ਕਰ ਲਓ ਅੱਧਾ ਸਕੰਜਾ ਖੋਲ ਦਿਓ ਸਰੀਰ ਨੂੰ ਇੱਕਦਮ ਸ਼ਾਂਤ ਚਿੱਲਾ ਕਰ ਦਿਓ ਹੁਣ ਦੋਵੇਂ ਪੈਰ ਜ਼ਮੀਨ ਤੋਂ ਉਠਾਓ ਦੋਹਾਂ ਲੱਕਾਂ ਨੂੰ ਗੋਡਿਆਂ ਤੋਂ ਮੋੜੋ ਦੋਹਾਂ ਹੱਥਾਂ ਦਾ ਸਕੰਜਾ ਬਣਾ ਕੇ ਗੋਡਿਆਂ ਦੇ ਕੋਲੋਂ ਪਕੜੋ ਪਹਿਲਾਂ ਸਵਾਸ ਭਰ ਕੇ ਪੇਟ ਨੂੰ ਖੂਬ ਪ੍ਰੈਸ ਕਰੋ ਪੱਟਾਂ ਨਾਲ ਗੋਡੇ ਛਾਤੀ ਦੀ ਤਰਫ ਰੱਖੋ ਹੁਣ ਸਵਾਸ ਨੂੰ ਬਾਹਰ ਕੱਢਦੇ ਜਾਓ ਸਿਰ ਉਠਾ ਕੇ ਠੋਡੀ ਦੋਹਾਂ ਗੋਡਿਆਂ ਦੇ ਦਰਮਿਆਨ ਲਗਾ ਦਿਓ ਸਵਾਸ ਬਾਹਰ ਵਾਪਸ ਹੌਲੀ ਹੌਲੀ ਵਾਪਸ ਫਿਰ ਦੁਬਾਰਾ ਦੋਹਾਂ ਪੈਰਾਂ ਨੂੰ ਜ਼ਮੀਨ ਤੋਂ ਉਠਾਓ ਦੋਹਾਂ ਲੱਤਾਂ ਨੂੰ ਗੋਡਿਆਂ ਤੋਂ ਮੋੜੋ ਦੋ ਹੱਥਾਂ ਦਾ ਸਕੰਜਾ ਬਣਾ ਕੇ ਗੋਡਿਆਂ ਕੋਲੋਂ ਪਕੜੋ ਪਹਿਲੋਂ ਪੇਟ ਨੂੰ ਖੂਬ ਪ੍ਰੈਸ ਕਰੋ ਸਵਾਸ ਨੂੰ ਪਰਦੇ ਹੋਏ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਸਿਰ ਉਠਾ ਕੇ ਦੋਹਾਂ ਗੋਡਿਆਂ ਦੇ ਵਿਚਕਾਰ ਠੋਡੀ ਲਗਾ ਦਿਓ ਹੁਣ ਆਪਣੇ ਸਥਾਨ ਤੇ ਚੂਲੋ ਪੈਰਾਂ ਪਰ ਬੈਠੋ ਲੇਟੋ ਫਿਰ ਬੈਠੋ ਫਿਰ ਲੇਟੋ ਫਿਰ ਬੈਠੋ ਫਿਰ ਲੇਟੋ ਸਵਾਸ ਨੂੰ ਚਾਲੂ ਰੱਖੋ ਇਸ ਤੇ ਕੋਈ ਕੰਟਰੋਲ ਨਹੀਂ ਕਰਨਾ ਬਸ ਬਸ ਬਸ ਦੋਹਾਂ ਹੱਥਾਂ ਦਾ ਸਕੰਜਾ ਖੋਲ ਦਿਓ ਦੋਵੇਂ ਲੱਤਾਂ ਸਿੱਧੀਆਂ ਕਰ ਲਓ ਸਰੀਰ ਨੂੰ ਇੱਕਦਮ ਢਿੱਲਾ ਬਿਲਕੁਲ ਸ਼ਾਂਤ ਕਰ ਦਿਓ ਕਰਾਂਗੇ ਰੀੜ ਸੰਚਾਲਨ ਰੀੜ ਸੰਚਾਲਨ ਕਰਨ ਨਾਲ ਤਨ ਟਿਕਾਣੇ ਆਉਂਦੀ ਹੈ ਕਮਰ ਪਤਲੀ ਹੁੰਦੀ ਹੈ ਕਮਰ ਦੀ ਚਰਬੀ ਕੱਟਦੀ ਹੈ ਛਾਤੀ ਅਤੇ ਲੱਤਾਂ ਦੀ ਦਰਦ ਲਈ ਰੀੜ ਦੀ ਹੱਡੀ ਵਿੱਚ ਲਚਕ ਪੈਦਾ ਕਰਨ ਲਈ ਬਹੁਤ ਹੀ ਲਾਭਕਾਰੀ ਹੈ ਰੀੜ ਸੰਚਾਲਨ ਦੋਹਾਂ ਹੱਥਾਂ ਨੂੰ ਸਿਰ ਦੇ ਥੱਲੇ ਲੈ ਆਓ ਇੱਕ ਹੱਥ ਤੇ ਦੂਸਰਾ ਹੱਥ ਰੱਖੋ ਦੋਵੇਂ ਗੋਡੇ ਖੜੇ ਕਰ ਲਓ ਪੈਰ ਮਿਲਾ ਲਓ ਆਪਸ ਵਿੱਚ ਗੋਡੇ ਮਿਲਾ ਲਓ ਹੁਣ ਸਵਾਸ ਨੂੰ ਬਾਹਰ ਕਰਦੇ ਹੋਏ ਸੱਜੇ ਪਾਸੇ ਆਪਣੇ ਗੋਡੇ ਝੁਕਾ ਦਿਓ ਸਿਰ ਨੂੰ ਕਮਾ ਕੇ ਖੱਬੀ ਅਰਕ ਵੱਲ ਦੇਖੋ ਸਵਾਸ ਬਾਹਰ ਵਾਪਸ ਫਿਰ ਗੋਡੇ ਖੜੇ ਕਰ ਲਓ ਹੁਣ ਗੋਡਿਆਂ ਨੂੰ ਮਿਲਿਆ ਮਿਲਾਇਆ ਨੂੰ ਖੱਬੇ ਪਾਸੇ ਚੁਕਾ ਦਿਓ ਸੱਜੀ ਅਰਕ ਵੱਲ ਦੇਖੋ ਸਵਾਸ ਬਾਹਰ ਸਵਾਸ ਲੈਂਦੇ ਵਾਪਸ ਹੁਣ ਸੱਜੇ ਪਾਸੇ ਦੋਵੇਂ ਗੋਡੇ ਚੁਕਾ ਦਿਓ ਖੱਬੀ ਅਰਕ ਨੂੰ ਦੇਖੋ ਸਿਰ ਪੁਆ ਕੇ ਵਾਪਸ ਹੁਣ ਕੋਡੇ ਖੱਬੀ ਸਾਈਡ ਚੁਕਾ ਦਿਓ ਸੱਜੀ ਅਰਕ ਨੂੰ ਦੇਖੋ ਸਵਾਸ ਬਾਹਰ ਕੱਢਦੇ ਹੋਏ ਵਾਪਸ ਗੋਡੇ ਖੜੇ ਪੈਰਾਂ ਦਾ ਫਾਸਲਾ ਇੱਕ ਫੁੱਟ ਕਰ ਲਓ ਗੋਡੇ ਵੀ ਦੂਰੀ ਤੇ ਰਹਿਣ ਥੋੜਾ ਹੁਣ ਦੁਬਾਰਾ ਫੇਰ ਸਵਾਸ ਨੂੰ ਬਾਹਰ ਕੱਢਦੇ ਹੋਏ ਸੱਜੀ ਸਾਈਡ ਦੋਵੇਂ ਗੋਡੇ ਚੁਕਾ ਦਿਓ ਖੱਬਾ ਗੋਡਾ ਸੱਜੇ ਪੈਰ ਨਾਲ ਲੱਗ ਜਾਏ ਸਿਰ ਨੂੰ ਕਮਾ ਕੇ ਖੱਬੀ ਅਰਕ ਵੱਲ ਦੇਖੋ ਸਵਾਸ ਬਾਹਰ ਵਾਪਸ ਦੋਵੇਂ ਗੋਡੇ ਖੜੇ ਹੁਣ ਖੱਬੇ ਪਾਸੇ ਆਪਣੇ ਗੋਡੇ ਚੁਕਾ ਦਿਓ ਸੱਜਾ ਗੋਡਾ ਖੱਬੇ ਪੈਰ ਨਾਲ ਲੱਗ ਜਾਏ ਸਵਾਸ ਬਾਹਰ ਵਾਪਸ ਫਿਰ ਗੋਡੇ ਖੜੇ ਹੁਣ ਸੱਜੀ ਸਾਈਡ ਦੋਵੇਂ ਗੋਡੇ ਚੁਕਾ ਦਿਓ ਖੱਬੀ ਅਰਕ ਨੂੰ ਦੇਖੋ ਵਾਪਸ ਹੁਣ ਖੱਬੀ ਸਾਈਡ ਦੋਵੇਂ ਗੋਡੇ ਝੁਕਾ ਦਿਓ ਸੱਜੀ ਅਰਕ ਵੱਲ ਦੇਖੋ ਚਿਹਰਾ ਕੁਮਾ ਕੇ ਵਾਪਸ ਵਾਪਸ ਦੋਵੇਂ ਲੱਤਾਂ ਸਿੱਧੀਆਂ ਹੱਥ ਥੱਲੇ ਹੁਣ ਕਰਾਂਗੇ ਉਤਾਨ ਪਾਦ ਆਸਨ ਉਤਾਨ ਪਾਦ ਆਸਨ ਨਾਲ ਕਰਨ ਟਿਕਾਣੇ ਆਉਂਦੀ ਹੈ ਪੇਟ ਦਾ ਮੋਟਾਪਾ ਕੱਢਦਾ ਹੈ ਇਹ ਹਰਨੀਆਂ ਦੇ ਰੋਗੀ ਨਾ ਕਰਨ ਹੁਣ ਦੋਹਾਂ ਹੱਥਾਂ ਦੀਆਂ ਤਲੀਆਂ ਮੂੰਹ ਦੀਆਂ ਜ਼ਮੀਨ ਤੇ ਮਾਰ ਲਓ ਦੋਹਾਂ ਪੈਰਾਂ ਨੂੰ ਆਪਸ ਵਿੱਚ ਮਿਲਾਉਂਦੇ ਹੋਏ ਜ਼ਮੀਨ ਤੋਂ ਸਵਾਸ ਪਰਦੇ ਹੋਏ 1 ਫੁੱਟ ਉੱਚੇ ਉਠਾ ਕੇ ਰੋਕੋ ਹੌਲੀ ਹੌਲੀ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫੇਰ ਸਾਹ ਨੂੰ ਅੰਦਰ ਪਰਦੇ ਹੋਏ ਜ਼ਮੀਨ ਤੋਂ ਦੋਵੇਂ ਪੈਰ ਇੱਕ ਫੁੱਟ ਉਚਾਈ ਤੇ ਉਠਾ ਕੇ ਰੋਕੋ ਉਤਾਨ ਪਾਦਾਸਨ ਵਾਪਸ ਹੌਲੀ ਹੌਲੀ ਵਾਪਸ